ਸਾਨੂੰ ਯਾਦ ਕਰੇਗਾ ਤੇ ਮੌਤ ਦੇ ਫਰਿਸ਼ਤੇ ਦੀ ਤਰ੍ਹਾਂ ਆਪਣੇ ਸਿਰ ਤੇ ਖੜਾ ਪਾਵੇਂਗਾ ਓਏ ਕੀ ਜੇ ਜਸ ਇਨ ਦਾ ਹਾਊਸ ਉਹ ਮੇਰੇ ਵੱਡ ਖਾਣੇ ਯਾਰ ਜਦੋਂ ਕਰਦੇ ਸ਼ਿਕਾਰ ਠੋਕਦੇ ਸ਼ੇਰਾਂ ਨੂੰ ਕੱਢ ਜੰਗਲਾਂ ਚੋਂ ਬਾਹਰ ਮੁੰਡੇ ਮਾਲਵੇ ਦੇ ਕੱਬੇ ਨਹੀਂ ਉਹ ਵਿੰਦੇ ਸੱਜੇ ਖੱਬੇ ਬਸ ਨਵਜਾਂ ਜਾਈ ਰੋਕ ਦੇਣਗੇ ਉਹ ਵੈਲੀਆਂ ਦੇ ਰੂਟੇ ਅੱਗੇ ਸ਼ੂਟਰਾਂ ਦੇ ਸ਼ੂਟੇ ਅੱਗੇ ਖੜਜੀ ਨਾ ਠੋਕ ਦੇਣਗੇ ਬੈਠਿਆ ਦੇ ਰੂਟੇ ਅੱਗੇ ਸ਼ੂਟਰਾਂ ਦੇ ਸ਼ੂਟੇ ਅੱਗੇ ਘੜਜੀ ਨਾ ਟੋਕ ਦੇਣਗੇ ਉਹ ਐਂਟੀਆਂ ਵਾਲੀ ਰੂੜੀ ਯਾਰਾਂ ਬੈਲੀਆਂ ਵਾਲੀ ਡੂੜੇ ਆਪੇ ਹੋਏ ਆ ਸਟੈਂਡ ਤਾਂ ਹੀ ਹਾਈ ਐਟੀਟਿਊਡ ਉਹ ਐਂਟੀਆਂ ਵਾਲੀ ਰੂੜ ਯਾਰਾਂ ਬੈਲੀਆਂ ਵਾਲੀ ਰੂੜ ਆਪੇ ਹੋਏ ਆ ਸਟੈਂਡ ਤਾਂ ਹੀ ਹਾਈ ਐਟੀਟਿਊਡ ਜਿਹੜੇ ਸਾਡੇ ਨੇ ਅਗੇਨ ਡੈਡ ਕਰ ਦੂ ਬਰੇਨ ਜੋ ਵੀ ਸਾਡੇ ਨਾਲ ਆ ਕੇ ਕਹਿਣਗੇ ਉਹ ਬੈਲੀਆਂ ਦੇ ਰੂਟੇ ਅੱਗੇ ਸ਼ੂਟਰਾਂ ਦੇ ਸ਼ੂਟੇ ਅੱਗੇ ਖੜ ਉਹਨਾਂ ਦੇ ਛੁੱਟੇ ਅੱਗੇ ਖੜਦੀ ਨਾ ਟੋਕ ਦੇਣਗੇ ਉਹ ਯਾਰ ਸਿਰੇ ਦੇ ਸ਼ਿਕਾਰੀ ਉੱਤੋਂ ਰੱਖੀ ਗੱਡੀ ਕਾਲੀ ਸਾਡੇ ਅੱਗੇ ਖੰਗੇ ਕੌਣ ਗੈਂਗਸਟਰਾਂ ਨਾਲ ਯਾਰੀ ਮੁੰਡੇ ਤੋਪ ਜਿਹੇ ਨਾਲ ਤੇ ਹੱਥਾਂ ਜਿੱਦ ਨਾਲ ਹੀ ਸ਼ੂਟਰ ਨੇ ਜ਼ਾਰੇ ਦੇਖ ਮੌਤ ਦੇ ਵਾਰੀ ਹਾਂ ਕੱਲੇ ਕੱਲੇ ਵਹਿਰੀਆਂ ਨੂੰ ਮਾਰੇ ਤੇਰਾ ਯਾਰ ਅਜਬ ਬੰਦੂਕ ਕੋਣ ਸਿਰ ਤੇ ਜ਼ਵਾਰ ਦੱਲੇ ਬੰਦੇ ਨਾਲ ਸਾਡੀ ਯਾਰੀ ਕੋਈ ਨਾ ਦੱਸ ਕੁੱਤੇ ਕਿੱਥੋਂ ਕਰ ਲੂਗੇ ਸ਼ੇਰ ਦਾ ਸ਼ਿਕਾਰ ਉਹ ਸਾਰੇ ਕਹਿੰਦੇ ਤੇ ਯਾਰ ਲਾਉਂਦੇ ਟੌਪ ਦੇ ਜਗਾੜ ਪੀਵੀ ਨੱਤੀ ਵਾਲੇ ਲੰਘ ਜਾਂਦੇ ਇੱਕਾਂ ਨੂੰ ਵੀ ਪਾੜ ਮੁੱਕ ਸਰੀਏ ਦੀ ਯਾਰੀ ਤੇਰੇ ਸੁੱਖ ਦੀ ਗਰਾਰੀ ਹੁਣ ਨਾਮ ਨਿਊਜ਼ ਵਿੱਚ ਰਹਿਣਗੇ ਉਹ ਵੈਲੀਆਂ ਦੇ ਰੂਟੇ ਅੱਗੇ ਸ਼ੂਟਰਾਂ ਦੇ ਸ਼ੂਟੇ ਅੱਗੇ ਖੜਜੀ ਨਾ ਠੋਕ ਦੇਣਗੇ ਉਹ ਵੈਲੀਆਂ ਦੇ ਰੂਟੇ ਅੱਗੇ ਸ਼ੂਟਰਾਂ ਦੇ ਸ਼ੂਟੇ ਅੱਗੇ ਖੜਜੀ ਨਾ ਠੋਕ ਦੇਣਗੇ